ਭਾ ਦੋਈ ਭਰਮ ਭਨਾਣੀਆਂ ਦੂਜੇ ਲਗਾ ਹੇਤ ਭਾ ਦੋਈ ਦੋਈ ਭਾਵਨਾ ਚ ਭੁੱਖ ਦੂਜੀ ਭਾਵ ਨਹੀਂ ਹੁੰਦਾ ਭੁੱਖ ਭਾਦੋਂ ਲਫ਼ਜ਼ ਨਹੀਂ ਹੈ ਭਾਦੋਂ ਭਾਵੇਂ ਨੂੰ ਕਰਨਾ ਹੁੰਦਾ ਦਦੇ ਨੂੰ ਹੋੜਾ ਹੁੰਦਾ ਭਾਦੋਂ ਕਰਨਾ ਹੁੰਦਾ ਤਾਂ ਦੂਜੀ ਭਾਵਨਾ ਹੈ ਪਾ ਦੂਈ ਭਰਮ ਭਲਾਣੀਆਂ ਦੂਜੇ ਲਗਾ ਹੈ ਭਾਵਨਾ ਭੁੱਖ ਦੂਜੀ ਭੁੱਖ ਹੈ ਜਿਹੜੀ ਇੱਕ ਭੁੱਖ ਤਾਂ ਉਹਦੀ ਮਾਇਆ ਦੀ ਇਹ ਤਾਂ ਲੈ ਕੇ ਆਇਆ ਸੀ ਤੁਰੋਂ ਆ ਦੂਜੀ ਪੈਦਾ ਹੋਈ ਸਰੀਰ ਕਰਕੇ ਇੱਥੇ ਆ ਕੇ ਪੈਦਾ ਹੋਈ ਹੈ ਦੂਜੀ ਭੁੱਖ ਹੈ ਤਾਂ ਸੁਧਾਰ ਆ ਕੇ ਪੈਦਾ ਹੋਈ ਹੈ ਪਹਿਲਾਂ ਨਾਮ ਦੀ ਭੁੱਖ ਲੈ ਕੇ ਆਇਆ ਉਹ ਭੁੱਖ ਤਾਂ ਜਿਉਂਦੀ ਤੇ ਹੋਇਆ ਦੇ ਅੰਦਰ ਆਤਮਾ ਦੀ ਆ ਦੂਜੀ ਪੂਰੀ ਨਹੀਂ ਹੁੰਦੀ ਇਸ ਕਰਕੇ ਮਨ ਤ੍ਰਿਪਤ ਨਹੀਂ ਹੋ ਰਿਹਾ ਤ੍ਰਿਪਤ ਤਾਂ ਉਹ ਪਹਿਲੀ ਭੁੱਖ ਨਹੀਂ ਹੋਣਾ ਇਹ ਨਹੀਂ ਹੋਣਾ ਦੋਏ ਭਾਵਨਾ ਭੁੱਖ ਦੇ ਵਿੱਚ ਐਸਾ ਭਰਮ ਭੁੱਲਿਆ ਹੈ ਜਦੋਂ ਦੀ ਦੂਈ ਭੁੱਖ ਪੈਦਾ ਹੋਈ ਹੈ ਲਿਪ ਛੁਟਕੀ ਲੱਗੀ ਤ੍ਰਿਸ਼ਨਾ ਐਸਾ ਕਦੀ ਗੇੜੇ 'ਚ ਪਿਆ ਆ ਦੂਜਾ ਹੀ ਹੇਤ ਲੱਗਿਆ ਸਰੀਰ ਦਾ ਹੀ ਉਹ ਸਰੀਰਾਂ ਨਾਲੇ ਜੁੜੀ ਜਾਂਦਾ ਹੁਣ ਦੂਜੇ ਲੱਗਾ ਹੇਤ ਇਹੀ ਇਹਨੂੰ ਫਾਇਦਾ ਲੱਗਦਾ ਆਪਣੇ ਸਰੀਰ ਦੀ ਪਾਲਣਾ ਜੀ ਮਾਇਆ ਦੀ ਜੱਦਾ ਹੀ ਚੰਗੀ ਲੱਗਦੀ ਹੈ ਇਹ ਕਰਦਾ ਨਾਮ ਨਹੀਂ ਲਿਆ ਉਹ ਤਾਂ ਇਹਦੇ ਚੇਤਾ ਹੀ ਭੁੱਲ ਗਿਆ ਉਹਦੇ ਤਾਂ ਜੇ ਚੇਤਾ ਕੋਈ ਕਰਾਵੇ ਉਹਦੀ ਚਿੰਤਾ ਕਰਦਾ ਹੀ ਵਾ ਛੱਡ ਪਰੇ ਉਹਨੂੰ ਉਹਦੇ ਬਿਨਾਂ ਤਾਂ ਸਰਦਾ ਨਾਮ ਬਿਨਾਂ ਦਾ ਇਹਦੇ ਬਿਨਾਂ ਸਰਦਾ ਨਹੀਂ ਘੜੀ ਰੋਟੀ ਬਿਨਾਂ ਇਹ ਵਹਿ ਪੈਦਾ ਹੋ ਗਿਆ ਕਰਤੇ ਨੂੰ ਭੁੱਲ ਗਿਆ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੇਤ ਬੜੇ ਧਰਮ ਧਾਰਨ ਕਰਕੇ ਬੜੇ ਬੜੇ ਭੇਖ ਬਣਾਈ ਬੈਠੇ ਲੋਕ ਕਿਸੇ ਕੰਮ ਨਹੀਂ ਆਏ ਜਿਹੜੇ ਪਿੱਛੇ ਜੂਨਾ ਭੁਗਤੀਆਂ ਤੇ ਲੱਖ ਗਈ ਕੀ ਕੰਮ ਆਇਆ ਜੇ ਇੱਥੇ ਆ ਕੇ ਭੁੱਲ ਗਿਆ ਪਿੱਛੇ ਦੀਆਂ ਭੁਗਤੇ ਭੁਗਤਿਆ ਕਾਲੇ ਵਾਸਤੇ ਭੁਗਤਿਆ ਮਨੁੱਖਾ ਜਲ ਵਾਸਤੇ ਭੁਗਤਿਆ ਸਾਰੀਆਂ ਬੇਕਾਰ ਚਲੀ ਗਈਆਂ ਤੇਰੀਆਂ ਉਹ ਸਾਰੇ ਇਹ ਆ ਹੁਣ ਕਰ ਰਿਹਾ ਹੋਗਾ ਲੱਖ ਸ਼ਗਾਰ ਦਾ ਮਤਲਬ ਤੇਰੇ ਲਵਾਂਗੇ ਅਸੀਂ ਕਾਰਜ ਨਹੀਂ ਕੇਤ ਲੱਖ ਸ਼ਗਾਰ ਬਣਾ ਇਹ ਇਹਦੀਆਂ ਜੁਨਾ ਭੁਗਤੀਆਂ ਦੇ ਪਿੱਛੇ 83 ਲੱਖ ਮਨੁੱਖਾ ਜਲ ਤੱਕ ਪਹੁੰਚਿਆ ਇਹ ਆ ਕੇ ਛਾਲ ਮਾਰਦੀ ਥੱਲੇ ਕਰ ਕਿਸ ਖੰਭਾਈਆਂ ਤੇਰੀਆਂ ਭਾਈ ਤਾਂ ਸਾਰੀ ਨਹੀਂ ਤਾਂ ਉਹ ਬੇਕਾਰ ਚਲੀ ਗਈ ਜੋ ਕੰਮ ਕੀਤਾ ਹੀ ਨਾ ਜਿਹੜੇ ਕੰਮ ਵਾਸਤੇ ਜੁੰਦਰ ਲਈਆਂ ਸੀ ਗੱਲ ਉੱਥੇ ਆ ਕੇ ਸਲਾਹ ਬਦਲਦੀ ਤਾਂ ਤੇ ਫਿਰ ਇੰਨਾ ਉਚਾਰਨ ਦਾ ਫਾਇਦਾ ਕੀ ਸੀ ਕਿਸ ਕੰਮ ਆਇਆ ਨੇ ਜੁਨਾ ਬੋਤੀ ਹੋਈਆਂ ਤੇਰੇ ਇਹਨੇ ਕਸ਼ਟ ਜਲੇ ਹੋਏ ਕਿਸੇ ਕੰਮ ਨਹੀਂ ਹੋਇਆ ਕਿ ਫਿਰ ਤੇਰੇ ਲੱਖਾਂ ਸ਼ਿੰਗਾਰ ਜਿਹੜੇ ਬਣਾਏ ਲੱਖਾਂ ਜੁਨਾ ਬੋਤੀ ਨੇ ਜਿਤ ਦਿਨ ਦੇਹ ਬਿਨਸਸੀ ਤਿਤ ਵੇਲੇ ਕਹਿਸਨ ਪ੍ਰੇਤ ਜਿਹੜਾ ਦੇਹ ਬਿਨਸੀ ਨਾ ਪ੍ਰੇਤ ਕਹਿਣਾ ਜਾਣਾ ਤੈਨੂੰ ਪ੍ਰੇਤ ਬਹੁਤ ਭੜੇ ਆਦਮੀ ਨੂੰ ਕਹੀਦਾ ਹੁੰਦਾ ਚਾਹੇ ਤੂੰ ਕਿੰਨਾ ਵੀ ਚੰਗਾ ਬਣੀ ਫਿਰ ਕਰਦੇ ਕੁਝ ਵੀ ਚੰਗਾ ਸਮਝਦੇ ਨੇ ਚੇਲੇ ਕਿੰਨੇ ਵੀ ਬਣਾਏ ਹੋਏ ਨੇ ਕਿਹਾ ਜਾ ਵੀ ਸੰਤ ਪ੍ਰੇਤ ਕਹਿਣਗੇ ਤੇਰੇ ਸਿਰ ਤੋਂ ਡਰਾਉਣ ਲੱਗ ਜਾਣਾ ਇਹਨਾਂ ਤੇ ਤਵੱਲੇ ਕਾ ਇਹ ਤਾਂ ਸੰਸਾਰ ਦੇ ਲੋਕ ਨੇ ਇਹ ਤਾਂ ਜਦੇ ਮੂੰਹ ਫੇਰ ਲੈਂਦੇ ਨੇ ਤੇ ਤਵੱਲੇ ਕਾ ਸਰ ਪਰੇ ਤਿਤ ਵੇਲੇ ਕਹੇ ਸਰ ਪਰੇ ਪਕੜ ਚਲਾਇਆ ਨੂੰ ਦੂਤ ਜਾਮ ਕਿਸੇ ਨਾ ਦੇਣੀ ਭੇਤ ਉਹ ਤਾਂ ਦੂਤ ਜਾਮ ਨੇ ਪਕੜ ਕੇ ਲੈ ਜਾਣਾ ਕਿਸੇ ਨੂੰ ਪਤਾ ਨਹੀਂ ਹੋਣਾ ਕਿੱਧਰ ਉਹ ਕਿਸੇ ਨੂੰ ਭੇਤ ਦੇ ਨਹੀਂ ਦਿੰਦੇ ਦੱਸਦੇ ਹੀ ਨਹੀਂ ਕਿੱਥੇ ਲੈ ਜਾਂਦੇ ਨੇ ਜੇ ਕੋਈ ਸੰਸਾਰ ਦੇ ਲੋਕਾਂ ਨੂੰ ਪੁੱਛੇ ਕਿੱਥੇ ਗਏ ਵੀ ਪਤਾ ਨਹੀਂ ਕਿੱਥੇ ਲੱਗੇ ਉਹਦੇ ਵਾਸਤੇ ਕੀ ਕੀਤਾ ਤਾਂ ਕਿਸਨ ਨੂੰ ਦੇਣੀ ਭੇਟ ਉਹ ਭੇਟ ਉਹ ਭੇਟ ਜਾਣਦਾ ਸੀ ਉਹਦੇ ਵਾਸਤੇ ਕੀ ਕੀਤਾ ਛੰਡ ਖੜੋਤੇ ਖਿਨੇ ਮਾਹੇ ਜਿਨਸੋਂ ਲੱਗਾ ਹੈ ਤੇ ਜਦ ਕੇ ਪਰੇ ਹੋ ਗਏ ਤੈਨੂੰ ਉਹ ਲੈ ਕੇ ਵੱਧ ਗਏ ਜਿਹਨੂੰ ਹੈਤ ਲੱਗਿਆ ਹੋਇਆ ਛੰਡ ਖੜੋਤੇ ਖਿਨੇ ਮਾਹੇ ਜਿਨਸੋਂ ਲੱਗਾ ਹੈ ਕੋਈ ਨਹੀਂ ਖੜੋਤਾ ਸਰੀਰ ਉਹਨਾਂ ਨੂੰ ਚਾਹੀਦਾ ਸੀ ਉਹਨੂੰ ਕੋ ਹੈਗਾ ਫਿਰ ਉਹ ਸਰੀਰ ਨੂੰ ਮਿੱਟੀ ਕਰਨ ਲੱਗ ਜਾਂਦਾ ਬਾਅਦ ਚ ਵੀ ਤੇ ਕੀ ਕਰਾਉਣਾ ਬਸ ਐ ਛੱਡ ਖਲੋਤੇ ਸਰੀਰ ਨੂੰ ਮਿੱਟੀ ਬਣ ਕੇ ਉਹ ਤੈਨੂੰ ਛੱਡ ਖਲੋਤੇ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਅਸਲ ਗੱਲ ਕੀ ਸੀ ਉਹ ਜਿਹੜਾ ਚਲਾ ਗਿਆ ਅਸਲੀ ਤਾਂ ਉਹ ਸੀ ਇਹ ਤਾਂ ਕੋਈ ਕੁਝ ਨਹੀਂ ਆ ਇਹ ਨਹੀਂ ਸਾਡੇ ਕੰਮ ਦੀ ਚੀਜ਼ ਹੈਗੀ ਪਹਿਲਾਂ ਇਹ ਕੰਮ ਦੀ ਸੀ ਜਿਹੜੀ ਪਹਿਲਾਂ ਕੰਮ ਦੀ ਸੀ ਉਹਨੂੰ ਕੰਮ ਦੀ ਨਹੀਂ ਰਹੀ ਸਰੀਰ ਦੇ ਕੰਮ ਦਾ ਸੀ ਨਾ ਪਹਿਲਾਂ ਉਹਨਾਂ ਦੇ ਸਰੀਰ ਤੈਨੂੰ ਕਿੰਨਾ ਮਹਿੰਗਾ ਮਿਲਿਆ ਸੀ ਲੱਖ ਸ਼ਿਕਾਰ ਬਣਾ ਕੇ ਮਿਲਿਆ ਸੀ ਨਾ ਹੁਣ ਉਹਨਾਂ ਦੇ ਕੰਮ ਦਾ ਨਾ ਤੇ ਤੈਨੂੰ ਤੇ ਕੰਬਲੇ ਉਹ ਵੀ ਕਹਿੰਦੇ ਨੇ ਬੇਕਾਰ ਸਰੀਰ ਦੀ ਕੀ ਕੀਮਤ ਪਈ ਤੇਰੇ ਦੀ ਉਹਨਾਂ ਖਾਤਰ ਵੀ ਕੋਟੀ ਦਾ ਨਹੀਂ ਰਿਹਾ ਸਰੀਰ ਤੈਂ ਉਹਦੇ ਜੋ ਕੰਮ ਲੈਣ ਸੀ ਲਿਆ ਹੀ ਨਹੀਂ ਕੀ ਹੋਇਆ ਨਸ਼ਾਰ ਬਣਾ ਕਿਸ ਕਾ ਬਣਾਇਆ ਸਰਵ ਹੀਰੇ ਜੈਸਾ ਜਨਮਾ ਕੌਡੀ ਬਦਲੇ ਜਾਏ ਕੌਡੀ ਬਦਲੇ ਚਲਾ ਗਿਆ ਹੀਰਾ ਕੋਈ ਹੀਰਾ ਕੌਡੀ ਬਦਲੇ ਦਿੰਦਾ ਹੈ ਸੰਸਾਰ 'ਚ ਨਹੀਂ ਦਿੰਦਾ ਸੰਸਾਰੀ ਹੀਰਾ ਕੌਡੀ ਬਦਲੇ ਦਿੰਦਾ ਲੇਕਿਨ ਜਨਮ ਹੀਰਾ ਕੌਡੀ ਬਦਲੇ ਜਾਈ ਜਾਂਦਾ ਸਾਰਿਆਂ ਦੇ ਔਰ ਹੀਰਾ ਦਾ ਕੋਈ ਇਹਦੀ ਕੀਮਤ ਦਬ ਨਹੀਂ ਹੈ ਜਿੰਨਾ ਦੀ ਕੀਮਤ ਹੈ ਇਹ ਜਾਈ ਜਾਂਦਾ ਹੱਥ ਮਰੋੜਾ ਤਨ ਕਫੇ ਸਿਆਹੋਂ ਹੋਆ ਸੇਤ ਹੱਥ ਮਰੋੜੇ ਜਾਂਦੇ ਨੇ ਜਿਹੜਾ ਸਰੀਰ ਹੈ ਉਹ ਕੰਬਣ ਲੱਗ ਜਾਂਦਾ ਸਿਆ ਤੋਂ ਰੰਗ ਨੀਲਾ ਹੋ ਜਾਂਦਾ ਜਦੋਂ ਚਿੱਟਾ ਹੋ ਜਾਂਦਾ ਸਿਆਹੋ ਹੋ ਸੇਤ ਪਹਿਲਾਂ ਕਾਲਾ ਜਿਹਾ ਹੁੰਦਾ ਰੰਗ ਜਦ ਸਾਹ ਨਿਕਲ ਜਾਂਦਾ ਫਿਰ ਚਿੱਟਾ ਹੋ ਜਾਂਦਾ ਜਿਹਾ ਬੀਜੇ ਸੋ ਲੁਣੇ ਕਰਮਾ ਸੰਧਰਾ ਖੇਤ ਹੁਣ ਜਿਹੜਾ ਤੇਰਾ ਹਿਰਦਾ ਉਹਦੇ ਜੋ ਬੀਜਿਆ ਦਾ ਉਹੀ ਜਾਊਗਾ ਨਾਲ ਤੇਰੇ ਤਾਂ ਜਿਹਾ ਬੀਜੇ ਸੋ ਹਿਰਦੇ ਕੀ ਬੀਜਿਆ ਸੀ ਨਾ ਬੀਜਿਆ ਸੀ ਕਿ ਨਹੀਂ ਬੀਜਿਆ ਸੀ ਉਹ ਨਿਕਲੂਗਾ ਜਾਂ ਖੁੱਲੂਗਾ ਦੇਖ ਲੈਣਗੇ ਕੀ ਬੀਜਿਆ ਤੇ ਆਪਣੇ ਅੰਦਰ ਅੰਦਰੇ ਵੀ ਜੈ ਸੰਧ ਰੱਖੀ ਉਹ ਤੇਰੇ ਹਿਰਦੇ ਵਾਲੇ ਉੱਥੇ ਜੋ ਤਾਂ ਕੀਤਾ ਉਹ ਹੀ ਕਰਮ ਨੇ ਤੇਰੇ ਖੇਤੇ ਹਿਰਦਾ ਹੀ ਸੀ ਤੂੰ ਜੋ ਤਾਂ ਕੀਤਾ ਸੋਚਿਆ ਹਿਰਦੇ ਚ ਅੰਦਰ ਸਭ ਕੁਝ ਹੈਗਾ ਫੋਟੋ ਤੇ ਉਹ ਬਲੈਕ ਬਾਕਸ ਸਭ ਕੁਝ ਹੈਗਾ ਤੇਰਾ ਤੂੰ ਸੋਚਦਾ ਰਿਹਾ ਨਾ ਸਭ ਕੁਝ ਪੜ ਲੈਣਾ ਅਗਲੇ ਨੇ ਜੋ ਸੋਚਿਆ ਸਾਰੇ ਉੱਥੇ ਬਣੇ ਹੋਏ ਨੇ ਕੈਮਰਾ ਉੱਤੇ ਲੱਗਿਆ ਹੋਇਆ ਸਾਰਾ ਹੀ ਸਾਰੀ ਫਿਲਮ ਉੱਤੇ ਰਿਕਾਰਡ ਹੋਈ ਹੋਈ ਹੈ ਕਰਮ ਸੰਦਾ ਕਿਰਤਾ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇ ਨਾਨਕ ਕਹਿੰਦਾ ਮੈਂ ਤਾਂ ਪ੍ਰਭ ਤੇਰੀ ਸਰਨਾਗਤ ਆ ਗਿਆ ਚਰਨ ਬੋਹਿਤ ਪ੍ਰਭ ਦੇ ਤੂੰ ਮੈਨੂੰ ਆਪਣੇ ਚਰਨਾਂ ਰੂਪੀ ਬੋਹਿਤ ਜਹਾਜ਼ ਦੇ ਦੇ ਤੂੰ ਆਪਣੇ ਚਰਨ ਬੋਹਿਤ ਦਾ ਨਾਮ ਆਪਣੇ ਗੁਣ ਆਪਣੇ ਗੁਣਾਂ ਦਾ ਜਹਾਜ਼ ਗੁਣਾਂ ਦਾ ਜਹਾਜ਼ ਬਣਿਆ ਹੋਇਆ ਅਸਲ 'ਚ ਸਭ ਦਾ ਜਹਾਜ਼ ਗੁਣਾਂ ਦਾ ਹੀ ਜਹਾਜ਼ ਹੈ ਉਹਦੇ ਸੇ ਭਾਦੋ ਹੀ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੈ ਉਹ ਦੂਜੀ ਭਾਵਨਾ ਦੇ ਵਿੱਚ ਡਰਕ ਨਹੀਂ ਜਾਂਦਾ ਜਿਹਨੂੰ ਸਤਗੁਰ ਰੱਖਣ ਵਾਲਾ ਦੂਜੀ ਭਾਵਨਾ ਨਹੀਂ ਹੁੰਦੀ ਉਹਦੇ ਵਿੱਚ ਦੂਜੀ ਪਾਵਨ ਲੋਕ ਹੁੰਦੇ ਨਹੀਂ ਨਰਕ ਜਾਂਦਾ ਦੂਜੀ ਭਾਵਨਾ ਕਰਕੇ ਉਹ ਨਹੀਂ ਨਰਕ ਜਾਂਦਾ ਜਿਹੜਾ ਜੁੜਿਆ ਹੋਇਆ ਚਰਨ ਮੋਹਿਤ ਨਾਲ ਜਿਹਨੂੰ ਮਿਲ ਕੇ ਗੁਰਖਣ ਵਾਲਾ ਜਿਹੜਾ ਪਾਣੀ ਚੱਲਦਾ ਹੈ ਜਿਹਦਾ ਗੁਰ ਰੱਖਣ ਜਿਹਦੇ ਕੋ ਗਿਆਨ ਹੈ ਰੱਖਿਆ ਕਰਨ ਵਾਲਾ ਜਿਹਨੂੰ ਸਮਝ ਆ ਇਸ ਗੱਲ ਦੀ ਵੀ ਮੈਂ ਕੀ ਸੋਚਣਾ ਕੀ ਨਹੀਂ ਸੋਚਣਾ ਕੀ ਕਰਨਾ ਕੀ ਨਹੀਂ ਕਰਨਾ ਜਿਹੜਾ ਪਾਣੀ 'ਚ ਚੱਲਦਾ ਹੈ ਉਹਦੇ ਦੂਜੀ ਭਾਵਨਾ ਹੈ ਨਹੀਂ ਆਪਣੀ ਜਿਹੜੀ ਹੈ ਨਾ ਆਪਣਾ ਪਾਣ ਇਹ ਦੂਜੀ ਭਾਵਨਾ ਗੁਰ ਕਾ ਜਿਹੜਾ ਹੈ ਪਹਿਲੀ ਭਾਵਨਾ ਆਪਣੇ ਭਾਵਨੇ ਚੱਲਦਾ ਹੀ ਨਹੀਂ ਹੈ ਗੁਰ ਕੇ ਚੱਲ ਬਹੁਤ ਨੂੰ ਚੱਲਦਾ ਗੁਰ ਕੇ ਭਾਣੇ ਚੱਲਦਾ ਉਹ ਕਾਹਦੇ ਨਾਲ ਜਾਊਗਾ